ਫਰੀਦਾ ਪੰਖ ਪਰੌਣੀ ਦੁਨੀ ਸਹਾਵਾ ਬਾਗ ਨੌਬਤ ਵੱਜੀ ਸੁਭਾ ਜਿਉ ਚੱਲਣ ਕਾ ਕਰ ਸਾਜ ਜੇ ਜੇ ਤੂੰ ਇਹ ਬੁਰੇ ਦਾ ਭਲਾ ਕਰਨਾ ਕਿ ਜਬ ਫਿਰ ਕੀ ਹੋਊਗਾ ਫਿਰ ਤੇਰੇ ਅੰਦਰ ਸੁਭਾ ਹੋ ਗਈ ਗਿਆਨ ਪੈਦਾ ਹੋ ਗਿਆ ਦਿਨ ਚੜੇ ਤੇ ਬਿਨਾ ਕੋ ਫਟਣ ਤੇ ਬਿਨਾ ਤਾਂ ਬੁਰੇ ਦਾ ਭਲਾ ਨਹੀਂ ਕਰਨਾ ਸੋਚਣਾ ਹੀ ਨਹੀਂ ਬੁਰੇ ਦਾ ਭਲਾ ਕੋਈ ਵੀ ਨਹੀਂ ਸੋਚਦਾ ਬੁਰੇ ਤੇ ਗੁੱਸਾ ਹੁੰਦਾ ਸਭ ਨੂੰ ਸਭ ਦੁਨੀਆ ਨੂੰ ਬੁਰੇ ਤੇ ਗੁੱਸਾ ਆਉਂਦਾ ਹੈ ਜਿੰਨਾ ਚਿਰ ਗਿਆਨ ਨਹੀਂ ਹੋ ਜਾਂਦਾ ਬੁਰੇ ਤੇ ਗੁੱਸਾ ਆਉਣਾ ਹਟਦਾ ਹੀ ਨਹੀਂ ਹੁਣ ਅਗਲੀ ਗੱਲ ਕੀ ਕਹਿ ਰਿਹਾ ਹੈ ਪੰਖ ਪਰੌਣੀ ਇਹ ਜਿਹੜੀ ਆਤਮਾ ਚਾਰ ਦਿੰਦੀ ਦੀ ਪਰੌਣੀ ਹੈ ਤੇਰੀ ਵੀ ਸਾਰਿਆਂ ਦੀ ਇੱਥੇ ਇੱਥੇ ਖਾਇ ਖਾਈ ਛੱਡੋ ਇੱਕ ਸਰਾਂਝ ਰਹਨੇ ਹੋ ਉੱਥੇ ਤੁਸੀਂ ਝਗੜਾ ਕਰੀ ਜਾਂਦੇ ਹੋ ਉੱਥੇ ਕਹਦਾ ਝਗੜਾ ਤੋਂ ਕਿਸੇ ਨੇ ਦੋ ਦਿਨ ਰਹਿਣਾ ਕਿਸੇ ਨੇ ਚਾਰ ਦਿਨ ਰਹਿਣਾ ਕਿਸੇ ਨੇ ਘੱਟਾ ਨੂੰ ਚਲਾ ਜਾਣਾ ਉੱਥੇ ਕਦੇ ਲੜਾਈ ਹੋਵੇ ਤੁਹਾਡੀ ਪਰੌਣੇ ਆਏ ਹੋਏ ਹੋ ਪੰਖ ਪਰੌਣੀ ਦੁਨੀਆ ਆਤਮਾ ਪੰਛੀ ਹੈ ਪਰੌਣੀ ਇੱਥੇ ਦੁਨੀ ਸੁਹਾਵਾ ਬਾਗ ਅ ਦੁਨੀਆ ਇੱਕ ਬਾਗ ਹੈ ਬੜਾ ਸੋਹਣਾ ਸਜਿਆ ਹੋਇਆ ਨੌਬਤ ਵੱਜੀ ਸੁਭਾ ਸਿਓ ਤੇਰੇ ਅੰਦਰ ਦਾ ਸੁਭਾ ਹੋ ਗਈ ਨੌਬਤ ਵੱਜ ਗਈ ਤੇਰੇ ਅੰਦਰ ਦਾ ਸ਼ਬਦ ਗੁਰੂ ਪ੍ਰਗਟ ਹੋ ਗਿਆ ਤੈਨੂੰ ਤਾਂ ਸੋਝੀ ਆ ਗਈ ਹਾਂ ਚੱਲਣ ਦਾ ਕਰ ਸਾਜ ਹੁਣ ਤੂੰ ਅੱਗੇ ਵੱਧ ਤੂੰ ਅੱਗੇ ਵੱਧ ਇਹ ਜਿੱਥੇ ਲੜਦੇ ਨੇ ਇਹਨਾਂ ਦੀ ਲੜਾਈ 'ਚ ਨਾ ਦਖਲ ਦੇ ਇਹਨਾਂ ਨੂੰ ਲੜੀ ਜਾਂਦੇ ਤੂੰ ਆਪਣਾ ਅਗਾਹ ਤੁਰ ਚੱਲਣ ਦਾ ਕਰ ਤੂੰ ਆਪਣਾ ਅੱਗੇ ਵੱਧ ਤੂੰ ਇਹਨਾਂ ਨੂੰ ਲੜਦੇ ਰਹਿਣ ਦੇ ਇੱਥੇ ਜੀ ਚੱਲਣ ਦਾ ਕਰ ਹਾਂ ਤੂੰ ਆਪਣਾ ਅੱਗੇ ਵੱਧ ਬੁਰੇ ਦਾ ਭਲਾ ਕਰ ਇਹ ਬੁਰੇ ਤੇ ਇਹਨਾਂ ਨੂੰ ਕਰੀ ਜਾਂਦੇ ਲੜਾਈ ਇਹ ਬੁਰਿਆਂ ਨੂੰ ਖਤਮ ਕਰਕੇ ਦੇਖ ਲੈਣ ਕਦੋਂ ਕਰ ਦੇਣਗੇ ਬੁਰਿਆਂ ਨੂੰ ਖਤਮ ਬੁਰਿਆਂ ਨੂੰ ਖਤਮ ਜਾਓ ਜਾਂ ਸ੍ਰਿਸ਼ਟੀ ਖਤਮ ਹੋ ਜੂ ਭਲਾ ਮਾਨਸ ਤੇ ਕੌਣ ਹੈ ਦੁਨੀਆ 'ਚ ਜੇ ਬੁਰੇ ਨੇ ਤਾਂ ਹੀ ਤਾਂ ਜਿਹੜੇ ਸਪਾਏ ਹੋਣੇ ਤੇ ਨੇ